ਸ਼ਲੋਕ ਮਹੱਲਾ ਪੰਜਵਾਂ ਆਪੇ ਵੈਦ ਆਪ ਨਾਰਾਇਣ ਇਹ ਵੈਦ ਜੀ ਕਾ ਦੁਖ ਲਾਇਣ ਆਪੇ ਵੈਦ ਵੈਦ ਆਪੇ ਹੀ ਹੈ ਇਹ ਅੰਦਰਲਾ ਵੈਦ ਹੈ ਬਾਹਰ ਮਰੀਜ਼ ਹੈ ਉਹ ਮਨ ਮਰੀਜ਼ ਹੈ ਬੰਦੂ ਹੋਵੇ ਹੋਵੇ ਤਾਂ ਵੈਦ ਹੈ ਵੈਦ ਵੀ ਆਪੇ ਹੀ ਹੈ ਆਪੇ ਵੈਦ ਆਪ ਨਾਰਾਇਣ ਨਾਰਾਇਣ ਵੀ ਆਪੇ ਅੰਦਰਲਾ ਜਿਹੜਾ ਵੈਦ ਹੈ ਉਹ ਹੀ ਨਾਰਾਇਣ ਹੈ ਇਹ ਵੈਦ ਜੀ ਕਾ ਦੁੱਖ ਲਾਇਣ ਇਹ ਜੀ ਨੂੰ ਦੁੱਖ ਲਾ ਵੀ ਸਕਦਾ ਜੀ ਦਾ ਦੁੱਖ ਦੂਰ ਵੀ ਕਰ ਸਕਦਾ ਵੈਦ ਜੇ ਚਾਹੇ ਤਾਂ ਜੀ ਦਾ ਦੁੱਖ ਦੂਰ ਕਰ ਦਵੇ ਵੈਦ ਜੇ ਚਾਹੇ ਤਾਂ ਜੀ ਨੂੰ ਦੁੱਖ ਹੋਰ ਲਾ ਦਵੇ ਇਹ ਵੈਦ ਜੀ ਨੂੰ ਦੁੱਖ ਲਾਉਣ ਵਾਲਾ ਅੰਤਰਾਤਮਾ ਜੀ ਨੂੰ ਦੁੱਖ ਲਾਉਂਦੀ ਹੈ ਅੰਤਰਾਤਮਾ ਇਹਦਾ ਦੁੱਖ ਦੂਰ ਕਰਦੀ ਹੈ ਜਦ ਅੰਤਰਾਤਮਾ ਨੂੰ ਗੁਰਮਤ ਮਿਲ ਜਾਂਦੀ ਹੈ ਜੇ ਅੰਤਰਾਤਮਾ ਨੂੰ ਗੁਰਮਤ ਨੂੰ ਮੰਨ ਲਵੇ ਤਾਂ ਦੁੱਖ ਦੂਰ ਕਰ ਦਿੰਦੀ ਹੈ ਜੇ ਅੰਤਰਾਤਮਾ ਨਾ ਮੰਨੇ ਲਾਪਰਵਾਹੀ ਕਰ ਜਵੇ ਗੁਰਬਾਣੀ ਦੀ ਫਿਰ ਮਨ ਦੁਖੀ ਰਹਿਣਾ ਹੀ ਹੈ ਫਿਰ ਮਨ ਸੁਖੀ ਕਿਵੇਂ ਹੋ ਜੀ ਨਹੀਂ ਸੁਖੀ ਰਹਿ ਸਕਦਾ ਹਾਂਜੀ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁੱਖ ਮਿਟਾਇਣ ਜਿਹੜਾ ਗੁਰ ਕਾ ਸ਼ਬਦ ਹੈ ਇਹਦੇ ਚ ਅੰਮ੍ਰਿਤ ਰਸ ਖਾਣ ਵਾਲੀ ਚੀਜ਼ ਹੈ ਜਿਹੜਾ ਗੁਰੂ ਉਪਦੇਸ਼ ਚੋਂ ਅੰਮ੍ਰਿਤ ਰਸ ਖਾਂਦਾ ਨਾਨਕ ਜਿਸ ਮਨ ਵਸੈ ਜਿਹਦੇ ਵਿੱਚ ਮਨ ਚ ਵਾਜਿਆ ਤਿਸ ਕੇ ਸਭ ਦੁੱਖ ਮਿਟਾਣ ਉਹਦੇ ਸਾਰੇ ਦੁੱਖ ਮਿਟ ਜਾਂਦੇ ਨੇ ਜੇ ਉਹ ਰਾਸ ਮਨ ਦੇ ਵਿੱਚ ਟਿਕ ਜਵੇ ਨਾ ਜੋ ਗੁਰਬਾਣੀ ਤੋਂ ਮਿਲਦਾ ਸਾਨੂੰ ਰਾਸ ਗਿਆਨ ਸਾਰੇ ਦੁੱਖ ਮਿਟਾ ਦਿੰਦਾ ਹਾਂਜੀ ਮਹੱਲਾ ਪੰਜਵਾਂ ਹੁਕਮੀ ਉਛਲੈ ਹੁਕਮੇ ਰਹੈ ਹੁਕਮੇ ਦੁੱਖ ਸੁਖ ਸਮ ਕਰ ਸਹਿ ਆ ਦੇਖੋ ਸੁਖ ਨੂੰ ਵੀ ਸਹਿਣਾ ਲਿਖਤਾ ਸੁਖ ਵੀ ਸਹਿਣਾ ਔਖਾ ਦੁੱਖ ਤਾਂ ਸਹਿਣਾ ਹੀ ਹੈ ਸੁਖ ਵੀ ਸਹਿਣਾ ਪੈਂਦਾ ਉਹ ਕਬਲੀ ਉਛੜਾ ਹੈ ਉਹ ਉਛੜਦਾ ਜਦ ਮਨ ਮਨ ਪਾਉਂਦੇ ਹੁਕਮ ਨੂੰ ਉਛੜਦਾ ਹੈ ਹੁਕਮ ਨੇ ਰਹਾ ਹੁਕਮ ਦੇ ਵਿੱਚ ਰਹਿੰਦਾ ਜੇ ਦੂਆ ਹੁਕਮ ਹੋਵੇ ਫਿੱਟ ਗਿਆ ਰਹਿੰਦਾ ਉਛੜਦਾ ਜਿੰਨਾ ਚਿਰ ਆਪਣੇ ਹੁਕਮ ਨਾਲ ਆਪਣੇ ਭਾਣੇ ਚ ਗੁਰ ਕੇ ਭਾਣੇ ਚ ਕੇ ਟਿਕ ਜਾਂਦਾ ਰਹਾ ਤੇ ਟਿਕਿਆ ਰਹਿੰਦਾ ਤੇ ਜੰਮਣ ਮਨ ਤੋਂ ਵੀ ਬਚ ਜਾਂਦਾ ਜੇ ਹੁਕਮ ਚ ਰਹੇ ਇੱਕ ਹੁਕਮ ਇਹਨੂੰ ਉਛਾਲਣ ਵਾਲਾ ਹੈ ਉਛਲ ਪੁਛਲ ਪਾਉਣ ਵਾਲਾ ਹੈ ਜੰਮਣ ਮਰਨ ਪਾਉਣ ਵਾਲਾ ਹੈ ਇੱਕ ਹੁਕਮ ਇਹਨੂੰ ਟਿਕਾ ਕੇ ਰੱਖਣ ਵਾਲਾ ਸੁਖ ਦੇਣ ਵਾਲਾ ਤੋਂ ਰਹਿਤ ਕਰਨ ਵਾਲਾ ਹੈ ਹੁਕਮ ਇਹ ਦੁੱਖ ਸੁਖ ਕਰਦਾ ਹੈ ਜਿਹੜਾ ਦੂਆ ਹੁਕਮ ਹੈ ਨਾ ਗੁਰ ਕਾ ਹੁਕਮ ਉਹਦੇ ਵਿੱਚ ਦੁੱਖ ਔਰ ਸੁਖ ਨੂੰ ਸਭ ਕਰਕੇ ਸਹਿੰਦਾ ਹੈ ਸੁਖ ਸਹਿਣਾ ਬਹੁਤ ਔਖਾ ਹੈ ਦੁੱਖ ਸਹਿਣਾ ਸੌਖਾ ਹੈ ਸੁਖ ਦੇ ਵਿੱਚ ਤਾਂ ਸਭ ਕੁਝ ਭੁੱਲ ਜਾਂਦਾ ਹੈ ਸੁਖ ਚੰਗਾ ਹੀ ਚੰਗਾ ਯਾਦ ਹੁੰਦਾ ਮਾੜਾ ਕੀਤਾ ਤਾਂ ਯਾਦ ਹੀ ਨਹੀਂ ਹੁੰਦਾ ਵਾਦਾ ਕੀਤਾ ਹੋਇਆ ਵੀ ਦੁੱਖ ਚ ਆਦ ਆਉਂਦਾ ਹਾਂਜੀ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸ ਨੂੰ ਹੋਵੇ ਦਾਤ ਨਾਮ ਜਪਦਾ ਹੁਕਮ ਦੇ ਵਿੱਚ ਰਹਿ ਕੇ ਜਪਿਆ ਜਾ ਸਕਦਾ ਜਿਹੜਾ ਹੁਕਮ ਨੇ ਅੰਦਰ ਹੈ ਉਹੀ ਦਿਨ ਰਾਤ ਨਾਮ ਜਪ ਸਕਦਾ ਹੈ ਨਾਨਕ ਜਿਸ ਨੂੰ ਹੋਵੇ ਦਾਤ ਪਰ ਜਿਹਨੂੰ ਪਰਮੇਸ਼ਰ ਦੇ ਕਰੋ ਦਾਤ ਮਿਲ ਜਵੇ ਨਾਮ ਮਿਲ ਜਵੇ ਉਹੀ ਇਹ ਕਰ ਸਕਦਾ ਇਹ ਦਾਤ ਹੈ ਦਾਤ ਹੋ ਜਵੇ ਜੀ ਤੇ ਦਇਆ ਹੋ ਜਵੇ ਉਹ ਜਪ ਸਕਦਾ ਦਿਨ ਰਾਤ ਹਾਂਜੀ ਹੁਕਮੀ ਮਰੈ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੈ ਹੁਕਮ ਹੁਕਮ ਪਹਿਲੇ ਮੰਮੇ ਨੂੰ ਸਿਆਰੀ ਹੈ ਹਾਂਜੀ ਹੁਕਮ ਦੇ ਅੰਦਰ ਰਹਿ ਕੇ ਮਰ ਜਾਂਦਾ ਹੈ ਜੇ ਹੁਕਮ ਦੇ ਅੰਦਰ ਰਹਿਣਾ ਨਾ ਹੁਕਮ ਦੇ ਵਿੱਚ ਰਹਿੰਦਾ ਤਾਂ ਮਰਿਆ ਹੋਇਆ ਹੈ ਹੁਕਮ ਹੁਕਮੇ ਜੀਵ ਹੈ ਦੁਆਰਾ ਜੀਵੈ ਹੈ ਦੂਆ ਜਿਹੜਾ ਹੁਕਮ ਹੈ ਨਾਮ ਹੈ ਵੀ ਜੇ ਹੁਕਮ 'ਚ ਰਹਿ ਕੇ ਪਹਿਲਾਂ ਮਰੇ ਤਾਂ ਫਿਰ ਜੀਊਗਾ ਦੁਬਾਰਾ ਹਾਂਜੀ ਹੁਕਮ ਹੀ ਬਣ ਜਾਂਦਾ ਹੁਕਮ ਦੇ ਵਿੱਚ ਰਹਿੰਦਾ ਹੈ ਹੁਕਮੀ ਬੰਦਾ ਬਣ ਗਿਆ ਮਰ ਗਿਆ ਠੀਕ ਹੈ ਜੀ ਫਿਰ ਹੁਕਮ ਨਾਲ ਜਿਉਂਦਾ ਹੁੰਦਾ ਫਿਰ ਤੁਰਕੀ ਬਾਣੀ ਨਾਲ ਫਿਰ ਹੁਕਮ ਜਿਉਂਦਾ ਸਕਦਾ ਕੋਈ ਜੀਵ ਹੈ ਹੁਕਮ ਹੈ ਨਾਨਾ ਵੱਡਾ ਜੀਵ ਹੈ ਹੁਕਮ ਦੇ ਨਾਲ ਛੋਟੇ ਤੋਂ ਵੱਡਾ ਹੋ ਜਾਂਦਾ ਹੈ ਜਿਹੜਾ ਛੋਟਾ ਹੁੰਦਾ ਨਾ ਸਭ ਤੋਂ ਛੋਟਾ ਬੀਜ ਵੀ ਸਭ ਤੋਂ ਛੋਟਾ ਹੁੰਦਾ ਨਾ ਕਿਸੇ ਵੀ ਚੀਜ਼ ਦਾ ਉਹ ਤਾਂ ਵੱਡਾ ਕੀ ਨਾ ਬਿਰਛ ਬਣ ਜਾਂਦਾ ਬੀਜ ਤੋਂ ਬਿਰਛ ਹੋ ਜਾਂਦਾ ਨਾਨਾ ਬੀਜ ਨੂੰ ਕਿਹਾ ਵੱਡਾ ਬਿਰਛ ਹੁੰਦਾ ਠੀਕ ਹੈ ਜੀ ਜਦੋਂ ਨਾਮ ਪਦਾਰਥ ਮਿਲ ਗਿਆ ਫਿਰ ਇਹ ਨੂੰ ਜਨਮ ਪਦਾਰਥ ਮਿਲ ਜਾਂਦਾ ਹੈ ਬਿਰਛ ਰੂਪ ਹੋ ਜਾਂਦਾ ਹੈ ਜੀ ਜਨਮ ਪਦਾਰਥ ਮਿਲ ਜਾਂਦਾ ਹੈ ਉਗਵਾ ਇੱਕ ਹੋਏ ਤਾਂ ਉਗਵਾ ਠੀਕ ਹੈ ਜਦੋਂ ਉਗ ਪਿਆ ਫਿਰ ਵੱਡਾ ਹੋ ਜਾਂਦਾ ਵੱਡਾ ਪਿਆ ਹੋ ਗਿਆ ਹਾਂਜੀ ਹੁਕਮੇ ਸੋਗ ਹਰਖ ਆਨੰਦ ਹੁਕਮੇ ਜੱਪੈ ਨਿਰੋਧਰ ਗੁਰਮੰਤ ਹੁਕਮ ਦੇ ਵਿੱਚ ਸੋਗ ਹੈ ਹਰਖ ਆਨੰਦ ਸਭ ਹੁਕਮ ਦੇ ਵਿੱਚ ਰਹਿ ਗਈ ਵਿੱਚ ਇੱਕੋ ਹੀ ਹੈ ਜਿਹੜਾ ਹੁਕਮ ਹੈ ਸੋਗ ਹਰ ਖਾਨੰਦ ਉਹਦੇ ਵਾਸਤੇ ਕੋਈ ਚੀਜ਼ ਹੈ ਹੁਕਮ ਹੈ ਜਪੈ ਨਿਰੋਧ ਗੁਰਮੰਤ ਉਹਦੇ ਵਿੱਚ ਆ ਗੁਰਬਾਣੀ ਜਪਦਾ ਨਿਰੋਧਰ ਇਹਦੀ ਰੁਕਾਵਟ ਨਹੀਂ ਇਹਨੂੰ ਕੋਈ ਪਾ ਸਕਦਾ ਜਿਹੜੇ ਮੰਤਰ ਨੂੰ ਕੋਈ ਰੋਕ ਕੱਟ ਨਹੀਂ ਸਕਦਾ ਉਹਨੂੰ ਨਿਰੋਧਰ ਕਹਿੰਦੇ ਨੇ ਇਹਦੀ ਕਾਟ ਨਹੀਂ ਹੈ ਗੁਰਬਾਣੀ ਦੀ ਕੋਈ ਵੀ ਐਸਾ ਮੰਤਰ ਦੁਨੀਆ 'ਚ ਨਹੀਂ ਹੈ ਜਿਹੜਾ ਇਹਦੀ ਕਾਟ ਕਰ ਦਵੇ ਕਾਟ ਹੁੰਦੀ ਹੈ ਵੀ ਇਹ ਮੰਤਰ ਤੁਸੀਂ ਜਪੋਗੇ ਤਾਂ ਤੁਹਾਨੂੰ ਫਲ ਪ੍ਰਾਪਤ ਨਹੀਂ ਹੋਣਾ ਉਹਨੂੰ ਕਾਟ ਕਹਿੰਦੇ ਨੇ ਨਿਰੋਤਰ ਉਹ ਹੈ ਕਾਂਡ ਜੋ ਮਰਜ਼ੀ ਕਰੀ ਜਾਓ ਉਹਦਾ ਫਲ ਮਿਲੂਗਾ ਹੀ ਮਿਲੂਗਾ ਗੁਰਬਾਣੀ ਨੂੰ ਸਮਝਣ ਦਾ ਜਪਦਾ ਜਿਹੜਾ ਫਲ ਹੈ ਉਹ ਮਿਲੂਗਾ ਕੋਈ ਦੁਨੀਆ ਦਾ ਐਸਾ ਮੰਤਰ ਨਹੀਂ ਹੈ ਜਿਹੜਾ ਇਹਦਾ ਫਲ ਤੋਂ ਵਾਂਝਾ ਰੱਖ ਲਵੇ ਤੁਹਾਨੂੰ ਹਾਂਜੀ ਹੁਕਮੇ ਆਵਣ ਜਾਣ ਰਹਾਏ ਨਾਨਕ ਜਾ ਕੋ ਭਗਤੀ ਲਾਏ ਆਉਣ ਜਾਣ ਜਾਣਾ ਹੈ ਹੁਕਮ ਨਾਲ ਉਹਦਾ ਆਉਣਾ ਜਾਣਾ ਖਤਮ ਹੋ ਜਾਂਦਾ ਆਉਣ ਜਾਣ ਤੋਂ ਬਚ ਜਾਂਦਾ ਆਉਣ ਜਾਣ ਤੋਂ ਰਹਿਤ ਹੋ ਜਾਂਦਾ ਰਿਹਾਈ ਮਿਲ ਜਾਂਦੀ ਹੈ ਆਉਣ ਜਾਣ ਤੋਂ ਉਹਨੂੰ ਜੰਮਣ ਬਣ ਤੋਂ ਨਾਨਕ ਜਾ ਕੋ ਭਗਤੀ ਲਾਏ ਨਾਨਕ ਕਹਿੰਦਾ ਜਿਹਨੂੰ ਉਹ ਭਗਤੀ ਲਾ ਲਵੇ ਉਹਨੂੰ ਆਉਣ ਜਾਣ ਤੋਂ ਛੁਟਕਾਰਾ ਮਿਲ ਜਾਂਦਾ ਜੰਮਣ ਬਣ ਤੋਂ ਛੁਟਕਾਰਾ ਮਿਲ ਜਾਂਦਾ ਹਾਂਜੀ ਇਹ ਜਿੱਥੇ ਹੁਕਮ ਦੀ ਗੱਲ ਆ ਰਹੀ ਵਾਰ-ਵਾਰ ਕਿਆ ਇਹ ਆਪਾਂ ਹੁਕਮ ਬੁੱਝਣਾ ਹੈ ਕਿ ਸਭ ਕੁਝ ਹੁਕਮ ਦੇ ਵਿੱਚ ਹੋ ਰਿਹਾ ਹੈ ਚਲ ਹੁਕਮ ਬੁੱਝ ਲਿਆ ਉਹਦੇ ਤੇ ਬਾਅਦ ਦੀ ਗੱਲ ਹੈ ਅੱਛਾ ਜੀ ਬੁੱਝਣਾ ਹੀ ਗੁਰਮਤਿ ਭਗਤੀ ਹੈ ਜੀ ਹਾਂਜੀ ਹਾਂਜੀ ਤਾਂ ਹੀ ਕਿਹਾ ਨਾ ਜੀ ਫਿਰ ਨਾਨਕ ਜਾ ਕੋ ਭਗਤੀ ਲਾਏ ਹਾਂਜੀ ਹਾਂਜੀ ਪੌੜੀ ਹੋਂ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ ਹੋਂ ਤਿਸ ਢਾਡੀ ਬਲਹਾਰ ਜੇ ਗਾਵੇ ਗੁਣ ਅਪਾਰ ਦੇਖੋ ਇੱਥੇ ਇੱਥੇ ਢਾਡੀ ਲਫ਼ਜ਼ ਵਰਤਿਆ ਨਾ ਤਾਂ ਰਾਗੀ ਵਰਤਣਾ ਕੀਰਤਨੀ ਵਰਤਿਆ ਢਾਡੀ ਹੈ ਕੋਣ ਗਾਉਣ ਵਾਲਾ ਉਹਦਾ ਹੀ ਢਾਡੀ ਹੈ ਹਾਂ ਤੇ ਸਾਡੀ ਕੁਰਬਾਨ ਜੇ ਤੇਰਾ ਸੇਵਦਾਰ ਜਿਹੜਾ ਤੇਰੀ ਸੇਵਾ ਕਰਦਾ ਤੇਰਾ ਸੇਵਦਾਰ ਹੈ ਦੁਨੀਆ ਨੂੰ ਤੇਰਾ ਨਾਮ ਜਪਉਂਦਾ ਹੈ ਦੁਨੀਆ ਨੂੰ ਤੇਰੇ ਨਾਲ ਜੋੜਦਾ ਦੁਨੀਆ ਨੂੰ ਤੇਰੇ ਹੁਕਮ ਦੇ ਵਿੱਚ ਰਹਿਣ ਦਾ ਉਪਦੇਸ਼ ਦਿੰਦਾ ਉਪਦੇਸ਼ ਕਰਦਾ ਤੇ ਪਾਣੀ ਚੱਲੇ ਦੁਨੀਆ ਤੇਰਾ ਸੇਵਦਾਰ ਹੈ ਉਹ ਤੇ ਸਾਡੀ ਬਲਿਹਾਰ ਜੇ ਗਾਵੇ ਗੁਣ ਅਪਾਰ ਜਿਹੜਾ ਅਪਾਰ ਗੁਣ ਗਾਇਨ ਕਰਦਾ ਤੇਰੇ ਉਹ ਤੁਹਾਡੀ ਤੋਂ ਮੈਂ ਬਲਿਹਾਰੀ ਜਾਣਾ ਹਾਂਜੀ ਸੋ ਢਾਡੀ ਧੰਨ ਧੰਨ ਜਿਸ ਲੋੜੇ ਨਿਰੰਕਾਰ ਸੋ ਢਾਡੀ ਭਾਗਠ ਜਿਸ ਸੱਚਾ ਦਵਾਰ ਬਾਰ ਉਹ ਢਾਡੀ ਧਨ ਧਨ ਜਿਸ ਲੋੜੇ ਨਿਰੰਕਾਰ ਜਿਹਨੂੰ ਨਿਰੰਕਾਰ ਚਾਹੁੰਦਾ ਹੋਵੇ ਐਸਾ ਢਾਡੀ ਚਾਹੀਦਾ ਨਿਰੰਕਾਰ ਨੂੰ ਜਿਹੜਾ ਪਾਉਂਦਾ ਹੋਵੇ ਢਾਡੀ ਉਹ ਐਸੇ ਢਾਡੀ ਤੋਂ ਹੀ ਨਿਰੰਕਾਰ ਬੁਲਾਉਂਦਾ ਹੈ ਉਹ ਢਾਡੀ ਫਿਰ ਬੋਲਦਾ ਜਿਹੜਾ ਬੁਲਾਇਆ ਬੋਲਣ ਵਾਲਾ ਢਾਡੀ ਹੋਵੇ ਉਹ ਨਿਰੰਕਾਰ ਨੂੰ ਐਸੇ ਢਾਡੀ ਦੀ ਲੋੜ ਹੁੰਦੀ ਹੈ ਲੋੜੇ ਅਨੰਕਾਰ ਉਹਨੂੰ ਵੀ ਐਸਾ ਹੀ ਢਾਲੀ ਚਾਹੀਦਾ ਜਿਹੜਾ ਬੁਲਾਇਆ ਜੈਸੀ ਮੈਂ ਆਵੇ ਖਸਮ ਦੀ ਬਾਣੀ ਤੈਸਲਾ ਕਰੀ ਗਿਆਨ ਵੇ ਲਾਲੋ ਜਿਹੜਾ ਐਸਾ ਢਾਡੀ ਹੋਵੇ ਜੈਸੀ ਖਸਮ ਦੀ ਬਾਣੀ ਆਉਂਦੀ ਹੈ ਤੈਸਲਾ ਹੀ ਗਿਆਨ ਕਰੇ ਐਸੇ ਢਾਡੀ ਜੀ ਅਨੰਕਾਰ ਨੂੰ ਲੋੜੀਂਦੇ ਨੇ ਸੋ ਢਾਡੀ ਭਾਗਠ ਜਿਸ ਸੱਚਾ ਦਵਾਰ ਬਾਰ ਉਹ ਭਾਗਾ ਵਾਲਾ ਜੀ ਦਾ ਦਰਬਾਰ ਕੋਈ ਹੋਵੇ ਦਵਾਰ ਬਾਰ ਵਾਲਾ ਹੋਵੇ ਘਰ ਬਾਰ ਵਾਲਾ ਹੋਵੇ ਸੱਚਖੰਡ ਦਾ ਰਹਿਣ ਵਾਲਾ ਹੋਵੇ ਉਹ ਪਰਦੇਸੀ ਨਾ ਹੋਵੇ ਐ ਲੋਕ ਦਾ ਫਿਰਤ ਲੋਕ ਦਾ ਰਹਿਣ ਵਾਲਾ ਨਾ ਹੋਵੇ ਸੱਚਖੰਡ ਦਾ ਆਪਣੇ ਘਰ ਦਾ ਨਿਜ ਘਰ ਦਾ ਵਾਸੀ ਹੋਵੇ ਨਿਜ ਘਰ ਦਾ ਵਾਸੀ ਹੈ ਉਹਦਾ ਦਵਾਰ ਵੀ ਹੈ ਉਹਦਾ ਬਾਹਰ ਵੀ ਹੈ ਘਰ ਬਾਹਰ ਵਾਸ ਹੋਵੇ ਢਾਡੀ ਪਾਗਟ ਭਾਗਾਂ ਵਾਲਾ ਉਹ ਜਦੋਂ ਕਹਿੰਦੇ ਹਾਂ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ ਉਸ ਤੋਂ ਬਾਅਦ ਕਹਿੰਨੇ ਆ ਸੋ ਢਾਡੀ ਧੰਨ ਧੰਨ ਜਿਸ ਲੋੜੇ ਨਿਰੰਕਾਰ ਕੀ ਨਿਰੰਕਾਰ ਢਾਡੀ ਨੂੰ ਲੋੜਦਾ ਹੈ ਕਿ ਢਾਡੀ ਨਿਰੰਕਾਰ ਨੂੰ ਲੋੜ ਰਿਹਾ ਜੀ ਢਾਡੀ ਦਾ ਨਿਰੰਕਾਰ ਆਪੇ ਹੈ ਉਹਨੂੰ ਤਾਂ ਆਪਣੀ ਸੋਝੀ ਹੋਣੀ ਹੈ ਪਰਮੇਸ਼ਰ ਨੂੰ ਢਾਡੀ ਦੀ ਲੋੜ ਹੈ ਹਰ ਜੁਗ ਜੁਗ ਭਗਤਾ ਪਾਇਆ ਕੋਈ ਚੀਜ਼ ਆਪਾਂ ਪੈਦਾ ਕਰਦੇ ਆ ਆਪਣੀ ਲੋੜ ਨੂੰ ਪੈਦਾ ਕਰਦੇ ਆ ਨਿਰੰਕਾਰ ਨੂੰ ਢਾਡੀ ਦੀ ਲੋੜ ਹੈ ਜੀ ਨਹੀਂ ਤਾਂ ਵੈਸੇ ਤਾਂ ਉਲਟਾਇਆ ਪਿਆ ਸਾਰਾ ਉਹਦਾ ਉਹ ਤਾਂ ਸਾਰੀ ਖੇੜੇ ਵਿਗਾੜੀ ਪਈ ਜੇ ਲੋਕਾਂ ਨੇ ਠੀਕ ਹੈ ਜੀ ਉਹ ਢਾਡੀ ਤੁਧ ਧਿਆਏ ਕਲਾਣੇ ਦਿਨ ਰਹਿਣਾਰ ਮੰਗੇ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਉਹ ਢਾਡੀ ਤੁਧ ਧਿਆਏ ਕਲਾਣੇ ਦਿਨ ਰਹਿਣਾਰ ਉਹ ਜਿਹੜਾ ਢਾਡੀ ਹੈ ਦਿਨ ਰਾਤ ਇੱਕ ਕਰ ਦਿੰਦਾ ਤੇਰੇ ਧਿਆਨ ਦਾ ਤੈਨੂੰ ਇਹ ਧਿਆਉਂਦਾ ਰਹਿੰਦਾ ਦਿਨ ਰਾਤ ਤੇਰੇ ਜੇ ਧਿਆਨ ਲੱਗਦਾ ਦਿਨ ਰਹਿਣਾਰ ਕਲਾਣੇ ਸਭ ਸੰਸਾਰ ਨੂੰ ਤੋੜ ਕੇ ਤੁਮ ਸੰਗ ਜੋੜੀ ਐ ਅਵਰ ਸੰਗ ਤੋੜ ਕੇ ਕੱਲਾ ਹੋ ਕੇ ਅੱਡ ਹੋ ਕੇ ਸੰਸਾਰ ਤੋਂ ਤੇਰੇ ਧਿਆਨ ਜੋੜਦਾ ਜੋੜਦਾ ਕਿੰਨਾ ਚਾਹਦਾ ਦਿਨ ਰਹਿਣ ਮੰਗਾ ਅੰਮ੍ਰਿਤ ਨਾਮ ਨਾ ਆਵਾ ਕਦੇ ਹਾਰ ਉਹ ਅੰਮ੍ਰਿਤ ਨਾਮ ਮੰਗਦਾ ਤੇ ਮੈਨੂੰ ਕਦੇ ਹਾਰ ਨਾ ਆਵੇ ਟੋਟ ਨਾ ਆਵੇ ਨਾਮ ਅੰਮ੍ਰਿਤ ਇਹ ਮੰਗਦਾ ਠੀਕ ਹੈ ਜੀ ਉਹ ਢਾਡੀ ਤੁਧ ਧਿਆਏ ਕਲਾਣੇ ਦਿਨ ਰਹਿਣਾਰ ਕਹਿਣ ਦਾ ਮਤਲਬ ਇਕੱਲਾ ਹੋ ਕੇ ਹੈ ਜੀ ਹਾਂ ਅੱਡ ਹੋ ਕੇ ਸੰਸਾਰ ਤੋਂ ਅੱਡ ਹੋ ਕੇ ਠੀਕ ਹੈ ਜੀ ਮੰਗੇ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਅੰਮ੍ਰਿਤ ਨਾਮ ਹੀ ਮੰਗਦਾ ਸਿਰਫ ਠੀਕ ਹੈ ਜੀ ਕੱਪੜ ਭੋਜਨ ਸੱਚ ਰਹਿੰਦਾ ਲਿਵੇ ਧਾਰ ਸੋ ਢਾਡੀ ਗੁਣਵੰਤ ਜਿਸ ਨੂੰ ਪ੍ਰਭ ਪਿਆਰ ਕੱਪੜ ਭੋਜਨ ਸੱਚ ਖਾਣਾ ਔਰ ਪਹਿਨਣ ਸੱਚ ਤੋਂ ਬਿਨਾਂ ਉਹਦਾ ਹੋਰ ਕੁਝ ਹੈ ਨਹੀਂ ਸੱਚ ਦਾ ਹੀ ਕੱਪੜਾ ਸੱਚ ਦਾ ਹੀ ਖਾਣਾ ਉਹਦੀ ਲੋੜ ਕੀ ਹੈ ਕੱਪੜ ਪਹਿਨਣ ਸੱਚ ਰਹਿੰਦਾ ਲਿਵੇ ਧਾਰ ਤੇਰੇ ਨਾਲ ਲਿਵ ਜੋੜ ਕੇ ਰਹਿੰਦਾ ਜਿਵੇਂ ਧਾਰ ਹੁੰਦੀ ਹੈ ਨਾ ਲਗਾਤਾਰ ਧਾਰ ਪੈਂਦੀ ਐ ਧਾਰ ਨਾਮ ਦੀ ਪੈਂਦੀ ਰਹਿੰਦੀ ਹੈ ਉਹਦੀ ਲਿਵ ਜੁੜੀ ਰਹਿੰਦੀ ਹੈ ਤੇਰੇ ਨਾਲ ਸੋ ਢਾਡੀ ਗੁਣਵੰਤ ਜਿਸ ਨੂੰ ਪ੍ਰਭ ਪਿਆਰ ਉਹ ਢਾਡੀ ਗੁਣਵੰਤ ਹੈ ਜਿਹਨੂੰ ਪ੍ਰਭ ਦੇ ਨਾਲ ਆਪਣੇ ਮੂਲ ਨਾਲ ਪਿਆਰ ਹੋਵੇ ਕੋਈ ਗੁਣ ਢਾਡੀ ਦੀ ਸਿਫਤ ਕੀਤੀ ਹੈ ਜੀ ਸਾਰੀਆਂ ਵਾਰਾਂ 'ਚ ਢਾਡੀ ਦੀ ਇੱਕ ਪੌੜੀ ਜ਼ਰੂਰ ਹੁੰਦੀ ਆਮ ਹਾਂਜੀ ਹਾਂਜੀ ਦਰ ਕਦੇ ਨਾ ਛੋੜੇ ਢਾਡੀ ਦਰ ਪ੍ਰਭ ਮੰਗਣਾ ਹਾਂਜੀ ਹਾਂਜੀ ਠੀਕ ਹੈ ਜੀ ਸੋ ਢਾਡੀ ਗੁਣਵੰਤ ਜਿਸ ਨੂੰ ਪ੍ਰਭ ਪਿਆਰ ਉਹਦੇ 'ਚ ਸਾਰੇ ਗੁਣ ਆ ਜਾਂਦੇ ਹਨ ਜੀ ਜਿਹਦਾ ਆਪਣੇ ਮੂਲ ਨਾਲ ਪਿਆਰ ਹੋ ਗਿਆ ਹਾਂਜੀ